ਨਾ ਨਾ ਨਾ ਉਹਨਾਂ ਕਾਗਜ਼ਾਂ ਉਹਨਾਂ ਪੀੜਿਆਂ ਮੇਰੇ ਗੁਰਦੇਵ ਦੀ ਬਾਣੀ ਦੀ ਸੰਗਤ ਕੀਤੀ ਉਹ ਮੱਥੇ ਟਿਕਾਣ ਦੇ ਹੱਕਦਾ ਕਦੇ ਅਸੀਂ ਮੱਥੇ ਟੇਕਨੇ ਆ ਬਾਣੀ ਨਹੀਂ ਪੜਦੇ ਤੇ ਉਹ ਯਾਰੋ ਬਾਸ ਵੀ ਖਾਈ ਜਾਣਾ ਸ਼ਰਾਬ ਵੀ ਪੀ ਜਾਣਾ ਚੋਰੀ ਯਾਰੀ ਠੱਗੀ ਝੂਠ ਫਰੇਬ ਸਾਰਾ ਕੁਝ ਕਰੀ ਜਾਣਾ ਤੇ ਫਿਰ ਕਿਉਂ ਨਾ ਗੁਰੂ ਸਾਨੂੰ ਬਖਸ਼ ਲੈਗਾ ਫਿਰ ਸਟੇਜਾਂ ਤੇ ਖਲੋ ਖਲੋ ਕੇ ਅਸੀਂ ਪੜਾ ਕਿ ਕਲਗੀ ਬੋਲੋ ਆ ਮਿਲੇ ਮੈਨੂੰ ਜੀਵਾ ਵਾਲਾ ਆ ਮਿਲੇ ਮੈਨੂੰ ਪਰ ਝੂਠ ਅਸੀਂ ਬੋਲੀਏ ਚੋਰੀ ਯਾਰੀ ਠੱਗੀ ਅਸੀਂ ਕਰੀਏ ਮਾਸ ਅਸੀਂ ਖਾਈਏ ਸ਼ਰਾਬ ਅਸੀਂ ਪੀਏ ਝੂਠੀਆਂ ਗਵਾਹਾਂ ਅਸੀਂ ਜਾਈਏ ਤੇ ਕਿਉਂ ਨਾ ਕਲਜੀ ਵਾਲਾ ਰਾਤ ਸਾਡੇ ਕੋਲ ਆ ਕੇ ਰਹੇਗਾ ਉਹ ਤੇ ਥਾਂ ਹੀ ਨਾ ਕਿਤੇ ਕਲਜੀ ਵਾਲੇ ਨੂੰ ਰਹਿਣ ਜਦ ਤੱਕ ਤੁਹਾਡਾ ਆਤਮਾ ਸਾਫ਼ ਨਹੀਂ ਇਹਦੇ ਉੱਤੇ ਆ ਕੇ ਕਲਜੀ ਵਾਲਾ ਕਦੇ ਡੇਰਾ ਨਹੀਂ ਲਾਉਂਦਾ ਪ੍ਰਣ ਕਰਾਂ ਕਿ ਨਾਸ ਤੇ ਸ਼ਰਾਬ ਨਹੀਂ ਖਾਣਾ ਜਿਹੜਾ ਆਤ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦਾ ਜਿਹੜਾ ਖਾਂਦਾ ਉਹਨੂੰ ਪੁੱਠਾ ਲਟਕਾ ਕੇ ਗੁਰੂ ਨਾਨਕ ਦੀ ਸਰਕਾਰ ਨੂੰ ਸਿੱਖਾ ਲਈ ਜਾਏਗੀ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਹੁਕਮ ਨਹੀਂ ਮੰਨਦਾ ਜਿਹੜਾ ਆਪਣੇ ਜਿਹੜੇ ਮੁਨਹਰਿਫ ਹੋ ਜਾਂਦੇ ਹਨ ਗੁਰੂ ਤੋਂ ਬੇਮਖ ਹੋ ਜਾਂਦੇ ਹਨ ਉਹਨਾਂ ਦਾ ਹਾਲ ਹੋਇਆ ਕਰਦਾ ਦਰਗਾਹ ਦੇ ਵਿੱਚ ਮੇਰੇ ਪਿੰਡ ਦੋ ਮੁੰਡੇ ਸਨ ਇੱਕ ਦਿਨ ਗੱਲਾਂ ਕਰਦਾ ਵਾਵਾ ਠੰਡ ਸੀ ਤੇ ਉਹ ਮੈਂ ਦੂਰੋਂ ਤੁਰਿਆ ਵਾਂ ਤੇ ਇੱਕ ਜਣਾ ਆਂਦਾ ਇਹ ਨੱਥਾ ਦਿਆਂ ਹੈ ਹਾਂਜੀ ਆ ਅੱਜ ਕੁਕੜੀ ਬਣਾ ਲਈਏ ਮੈਂ ਵੀ ਸੁਣ ਮੈਂ ਪੁੱਛਿਆ ਓਏ ਕੀ ਗੱਲਾਂ ਕਰਦੇ ਹੋ ਨਹੀਂ ਨਹੀਂ ਮੈਂ ਕਿਹਾ ਤੂੰ ਗੱਲ ਤੇ ਦੱਸ ਕੀ ਕਰਦੇ ਹੋ ਤਾਂ ਆ ਨਹੀਂ ਤੂੰ ਜਾ ਮਾ ਮੈਨੂੰ ਗੱਲ ਤੇ ਦੱਸ ਛੜੋ ਮੈਂ ਲੈਂਦਾ ਕੁਝ ਨਹੀਂ ਤੁਹਾਡੇ ਕੋਲ ਕਹਿੰਦਾ ਗੱਲ ਕਾਦੀ ਹੈ ਮੈਂ ਇਹਨੂੰ ਆਖਿਆ ਸੀ ਨੱਥਾ ਸਿੰਘ ਨੂੰ ਵੀ ਅੱਜ ਠੰਡ ਬੜੀ ਏ ਤੇ ਕੁਕੜੀ ਬਣਾ ਲਈਏ ਤੇ ਮੈਂ ਕਿਹਾ ਕੁਕੜੀ ਤੇ ਤੂੰ ਜਾਈ ਦੀ ਮੁਕਲ ਮਾਰ ਕੇ ਬਹਿ ਜਾ ਆਪੇ ਤੇਰੀ ਠੰਡ ਖਾ ਜਾਗੀ ਕੁਕੜੀ ਕਿਤੇ ਹੀ ਤੇਰਾ ਜਿਹੜਾ ਤੇਰੀ ਸਮਝੋ ਠੰਡ ਦੂਰ ਕਰ ਦੇਗੀ ਮੈਂ ਕਮਲਿਆ ਤੂੰ ਪਹਿਲਾਂ ਝੂਠ ਹੀ ਬੋਲਣ ਡਿਆ ਆ ਅਸੀਂ ਕੀ ਝੂਠ ਬੋਲਣਾ ਅਸੀਂ ਤੂੰ ਆਖਿਆ ਕੁਕੜੀ ਬਣਾ ਲਈਏ <laughs> ਹੋਰ ਕੀ ਏ ਮੈਂ ਆਖਿਆ ਤੂੰ ਇਹ ਦੱਸ ਤੇ ਕੁਕੜੀ ਬਣਾਉਣ ਲੱਗਾ ਕਿ ਕੁਕੜੀ ਢਾਉਣ ਲੱਗਾ <laughs> ਬਣਾਉਣੀ ਤੇ ਤਾਂ ਨਾ ਇੱਕ ਹੋਰ ਪੈਦਾ ਕਰਦੇ ਤੇ ਤੂੰ ਤੇ ਕਮਲਿਆ ਕੁਕੜੀ ਢਾ ਦੇਣੀ ਏ ਹੁਣੇ ਉਹ ਪਹਿਲਾਂ ਝੂਠ ਝੂਠ ਵਰਗਾ ਪਾਪ ਕੋਈ ਨਹੀਂ ਦਾਸ ਜੀ ਲਿਖਿਆ ਨਹੀਂ ਆ ਸਤ ਸਮ ਪਾਪ ਜਾ Hirfan ho ਹੋ kodik gunya Hap mur sab ਸਭ suhai Ved Puran mit suni gai ਕਹਿੰਦੇ ਨਹੀਂ ਅਰਥਾਂ ਦਾ ਪਾਠ ਤੋਂ ਪੁੱਛਾ ਸੱਥਾ ਦਾ ਤਾਂ ਸੱਤ ਜੇ ਤੁਸੀਂ ਇਹ ਭਾਲੋ ਇਹਨਾਂ ਬੀਬੀਆਂ ਨੂੰ ਮੇਰੀ ਬੀਬੀ 'ਚ ਫਰਕ ਪੈ ਕਿਉਂ ਮੇਰੀ ਅਜੇ ਬੀਤੀ ਕੱਚੀ ਜਾਂ ਦੇ ਸੱਤਾ ਮਿਰਜ਼ੇ ਵਾਲਿਆਂ ਵਰਗੀ ਬਿਰਤੀ ਹੋਏ ਨਾ ਭਾਵੇਂ ਢੋਲ ਵਜਣ ਤੇ ਬਿਰਤੀ ਫਰਕ ਨਾ ਪਾਇਆ ਤਾਂ ਮੇਰੀ ਤੇ ਬਿਲਕੁਲ ਬਿਰਤੀ ਕੱਚੀ ਮੈਂ ਤਾਂ ਕਾਫੀ ਵਰਗਾ ਕਾਫੀ ਵਰਗਾ ਕਾਫੀ ਨਮਾਜ਼ ਪੜਦਾ ਸੀ ਉਹਦੇ ਅੱਗੋਂ ਵੀ ਹੀਰ ਲੰਘੇ ਕਾਜ਼ੀ ਨੇ ਵੇਖਿਆ ਤੇ ਆਦਾ ਨਾਮਾ ਕੋਈ ਨੂੰ ਬੁਲਾ ਕੇ ਲਿਆ ਬੁਲਾ ਲਿਆ ਦੀ ਸੋ ਤੇਰਾ ਮਾਰੀਆਂ ਹੀਰ ਦੇ ਮੂੰਹ ਤੇ ਕਿਉਂ ਕੀ ਗੱਲ ਹੈ ਕੀ ਗੱਲ ਕਹਿੰਦਾ ਨਾਮਾ ਕੋਲੇ ਤੂੰ ਮੇਰੀ ਨਿਮਾਜ਼ ਵਿੱਚ ਫਰਕ ਪਾ ਦਿੱਤਾ ਕਿਉਂ ਫਰਕ ਕਿਉਂ ਪਾ ਦਿੱਤਾ ਅਸੀਂ ਤੂੰ ਮੇਰੀ ਅਗੋ ਹੀ ਨਾ ਗਈ ਹਾਂ ਇਹ ਕਾਫੀ ਤੁਸੀਂ ਕੀ ਕਰਦੇ ਸੋ ਇਹ ਮੈਂ ਨਿਮਾਜ਼ ਪੜਦਾ ਸਾਂ ਇਹ ਨਹੀਂ ਪੜਦੇ ਸੋ ਖੁਦਾਵੰਦ ਕਰੀਮ ਦੀ ਹੋਰ ਤੇਰੇ ਪਿਓ ਵੀ ਪੜਦਾ ਸਾਂ ਵਾਹਿਗੁਰੂ ਜੀ ਜਿਹੜਾ ਖੁਦਾਵੰਦ ਕਰੀਮ ਦੀ ਨਿਮਾਜ਼ ਪੜਦਾ ਸਾਂ ਕਹਿੰਦੀ ਆ ਹਾਈ ਉੱਥੇ ਖੁਦਾ ਦੀ ਝੂਠਿਆ ਆ ਓਏ ਤੂੰ ਝੂਠਾ ਉਹ ਮੈਂ ਬੰਦੇ ਦੇ ਇਸ਼ਕ ਵਿੱਚ ਤੁਰੀ ਜਾਂਦੀ ਬੰਦੇ ਦੇ ਇਸ਼ਕ ਵਿੱਚ ਮੈਨੂੰ ਵੀ ਪਤਾ ਤੇਰੀ ਨਮਾਜ਼ ਕਿੱਥੇ ਹੈ ਤੇ ਤੇਰੀ ਮਸਜਿਦ ਕਿੱਥੇ ਹੈ ਤੇ ਕਾਜ਼ੀਆ ਤੂੰ ਕਿੱਥੇ ਹੈ ਉਹ ਤੂੰ ਖੁਦਾ ਦੀ ਨਮਾਜ਼ ਪੜਦੇ ਮੈਨੂੰ ਕੀ ਕੋ ਵੇਖ ਲਿਆ ਕੱਚਾ ਝੂਠਾ ਤੂੰ ਅਜੇ ਖੁਦਾ ਦੀ ਨਮਾਜ਼ ਨਹੀਂ ਪੜਦਾ ਤੋ ਮੇਰੀ ਦਿੱਤੀ ਅਜੇ ਕਾਜ਼ੀ ਵਾਂਗੂ ਕੱਚੀ ਆ ਹੋ ਸਕਦਾ ਤੁਹਾਡੀ ਹੀਰ ਵਾਂਗੂ ਪੱਕੀ ਹੋਏ ਤੇ ਮੈਂ ਕਹਿ ਨਹੀਂ ਸਕਦਾ ਇਹ ਮੇਰੀ ਉਂਤ ਆਈ ਆ ਇਹ ਸਤਿਗੁਰ ਕਿਰਪਾ ਕਰਨਗੇ ਤੇ ਖੋਰੇ ਮੇਰੇ ਤੇ ਬਖਸ਼ਿਸ਼ ਕਰ ਦੇਣਾ ਰਾਤ ਤੇ ਕਰੀਏ ਮਰਨਾ ਨਾ ਇਹਨਾਂ ਦੇ ਇਹਨਾਂ ਦੇ ਵਿਚਾਰੇ ਦੇ ਮਾਰੇ ਹੁੰਦੇ ਮੈਂ ਸ਼ਾਮ ਤੋਂ ਪਹਿਲਾਂ ਪਹਿਲਾਂ ਮਨਾ ਲਾਂ ਪਰ ਹੈ ਤਗੜੇ ਰਾਜ ਦੇ ਮਾਲਕ ਨੇ ਮਰਜ਼ੀ ਨੇ ਮੰਨਦੇ ਨੇ ਤੇ ਮਰਜ਼ੀ ਨੇ ਨਹੀਂ ਮੰਨਦੇ ਤੋ ਅਰਦਾਸ ਜ਼ਰੂਰ ਕਰਦੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਵੀ ਹੀਰ ਵਾਂਗੂ ਪਤਨੀ ਬੀਤੀ ਕਰਦੇ ਤੋ ਬੀਬੀਆਂ ਨੂੰ ਬਹਾ ਲਓ ਜਰਾ ਕੋਈ ਇਹ ਤੇ ਦਿਲ ਜੁਲ ਨਾ ਹੋਏ ਤੇ ਫੇਰ ਹੋਰ ਗੱਲ ਤੋ ਮੈਂ ਅਰਦਾਸ ਕਰ ਰਿਹਾ ਸਾਂ ਭਈ ਮਾਸ ਨਹੀਂ ਖਾਣਾ ਚਾਹੀਦਾ ਦਸ ਹੋਗਾ ਬਲਾ ਹੋਏ ਦੋਸਤਾ ਹੋਗਾ ਬਲਾ ਤੁਮ ਮਾਸ ਖਾਣਾ ਛੋੜ ਦੋ ਇਸ ਪਵਿੱਤਰ ਪੇਟ में ਹਾਏ ਕਬਰੇ ਬਣਾਣਾ ਛੋੜ ਦੋ ਇਸ ਪਵਿੱਤਰ ਪੇਟ में ਜੇ ਕੋਈ ਬੰਦਾ ਮਰ ਜਾਂਦਾ ਨਾ ਤੇ ਉਸ ਮੁਰਦੇ ਨੂੰ ਕੋਲ ਖੁਦੀ ਦਾ ਮੁਰਦੇ ਨੂੰ ਕਿਧਰ ਸੁਣੀ ਲਾਗੋ ਮੜੀਆਂ ਚ ਫਾੜ ਦਿਓ ਮੁਰਦਾ ਕਾਢੋ ਕਾਢੋ ਹੋਈ ਆਦ ਕਰੀ ਕੋਉ ਨਾ ਰੱਖਿਆ ਛੁੱਟੋ ਬਾਲ ਮੁਰਸੇ ਨੂੰ ਅਜੇ ਜਿਹੜਾ ਆਪਣਾ ਪ੍ਰੇਮੀ ਹੈ ਜਿਹੜਾ ਖੱਟ ਕੇ ਖਵਾਉਂਦਾ ਸੀ ਜਿਹਦੇ ਪੁੱਤਰ ਨੇ ਜਿਹੜੀਆਂ ਸਿੱਖਣੀਆਂ ਨੇ ਜਿਹਦੇ ਪੋਤਰੇ ਨੇ ਦੂਆਂ ਨੇ ਚਾਚੇ ਤਾਏ ਸਹੁਰਿਆਂ ਨੇ ਛੇਤੀ ਛੇਤੀ ਕੱਢੋ ਪਰ ਉਹ ਘਰ ਦਾ ਜਿਹੜਾ ਮੁਰਦਾ ਹੁਣ ਤੇ ਬਾਹਰ ਫੁੱਟ ਨੇ ਤੇ ਬਾਜ਼ਾਰੋਂ ਮੁਰਦਾ ਖਰੀਦ ਕੇ ਤੇ ਘਰ ਲੈ ਆਉਂਦੇ ਨੇ ਵੀ ਇਹਨੂੰ ਖਾ ਲਈਏ ਜਿਹੜਾ ਬਗਾਨਾ ਮੁਰਦਾ ਉਹਨੂੰ ਘਰ ਲੈ ਕੈਸੀ ਉਲਟੀ ਗੱਲ ਬਣੀ ਦੱਸੋ ਸਤਿਨਾਮ ਮਾਫ ਨਾ ਖਾਇਆ ਕਰ ਫੇਰਾ ਗਈ ਇੱਥੇ ਵੀ ਰਿਹਾ ਨਹੀਂ ਜਾਂਦਾ ਬਿਲਕੁਲ ਇਹ ਵਾਧੂ ਇੱਥੇ ਰਹਿਦਾ 80000 ਘੋੜਾ ਜਿਹੜਾ ਮਾਸ਼ਾ ਵੀ ਖਾਂਦਾ ਇੱਕ ਲੱਖ ਇੱਕ ਲੱਖ ਹੋ ਗਿਆ ਹੁਣ ਹੁਣ ਇੱਕ ਲੱਖ ਸੰਗਰਾ ਹੁਕਮ ਕੀਤਾ ਵੀ ਇੱਕ ਲੱਖ ਦੇ ਨਾਲ ਹੋ ਮੈਂ ਨਾ ਉਹ ਗੁਲਜ਼ਾਰੀ ਨਾਲ ਨੰਦਾ ਕਿਹਨਾਂ ਨੂੰ ਬੰਦਾ ਗੁਲਜ਼ਾਰੀ ਨਾਲ ਨੰਦਾ ਜਿਹੜਾ ਕਦੀ ਹੋਮ ਮਿਨਿਸਟਰ ਵੀ ਰਹਿ ਗਿਆ ਆ ਉਹ ਹੈਵਨ ਫਿਰ ਕੀ ਗਿਆ ਸੀ ਉਦੋਂ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਗਿਆ ਸੀ ਉਹ ਸਾਧੂ ਵਾਲਾ ਸੇਵਕ ਹੈ ਉਹ ਫਿਰ ਠੰਡ ਬੜੀ ਸੀ ਉਹਨਾਂ ਆਖਿਆ ਚਾਹ ਪੀ ਉਹ ਮੈਂ ਨਹੀਂ ਬੀਅਰ ਨਹੀਂ ਚਾਹ ਵੀ ਗਰੀਬ ਨੂੰ ਉਹ ਚਾਹ ਵੀ ਨਹੀਂ ਪੀਂਦਾ ਉਹਨਾਂ ਨੇ ਆਖਿਆ ਬੀਅਰ ਪੀ ਅਹ ਨਹੀਂ ਪੀਣੀ ਅਹ ਚਾਹ ਤੇ ਬੀਅਰ ਤੇ ਤੈਨੂੰ ਪੀਂਦਾ ਚਾਹ ਹੀ ਪੀ ਲੈ ਕਹਿੰਦਾ ਓਏ ਫੇ ਤੂੰ ਬਚਣਾ ਨਹੀਂ ਕਹਿੰਦਾ ਮੈਂ ਗੁਰਦੇਵ ਦੀ ਕਿਰਪਾ ਨਾਲ ਬਣਾ ਬਚਾ ਉਹ ਸ਼ਾਸਤਰੀ ਲਾਲ ਬਿਹਾਰ ਸ਼ਾਸਤਰੀ ਜਦੋਂ ਪਹਿਲੀ ਵਾਰੀ ਵਿਖਤ ਗਿਆ ਆਪਣੇ ਲੰਗਰ ਲਾਂਗਰੀ ਕੋਲ ਲੰਗਰ ਕਰਵਾਇਆ ਚਾਹ ਚਾਹ ਸਾਰੇ ਹੋ ਗਈ ਹੋਇਆ ਕੀ ਹੋ ਗਿਆ ਪਰ ਜਵਾਨ ਨਾਲ ਆਉਂਦਾ ਸੀ ਜਿਵੇਂ ਕਰਦਾ ਉਹ ਸਿਆਉ ਕਰਦਾ ਸੀ ਪਰ ਸੰਤਿਓ ਕਾਰਨ ਕਮਾਈ ਦੇ ਇਨਸਾਨ ਸੀ ਜਿਹੜਾ 18 ਸਾਲਾਂ ਤੋਂ ਪੰਡਤ ਜੀ ਕੋਲ ਕੰਮ ਨਹੀਂ ਹੋਇਆ ਸੀ ਉਹ 18 ਮਹੀਨਿਆਂ ਵਿੱਚ ਸ਼ਾਸਤਰੀ ਕਰਕੇ ਗਿਆ ਸਿਰਫ ਇਸ ਵਾਸਤੇ ਉਹ ਧਾਰਮਿਕ ਮਾਈਂਡ ਦੇ ਇਨਸਾਨ ਉਹ ਮੇਰਾ ਮਤਲਬ ਸਿਰਫ ਤੋਂ ਹੈ ਤੇ ਸਭ ਦਾ ਜਿਹੜੇ ਕਹਿੰਦੇ ਨੇ ਸਿਰਾ ਨਹੀਂ ਸਕਦੇ ਮੂੰਹ ਆਪਣੇ ਵਿੱਚ ਪਾਣੀ ਆ ਜਾਂਦਾ ਹੈ ਬਸ ਧਰਮ ਨਿਕਲ ਗਿਆ ਸਤਨਾਮ ਇੱਥੇ ਨਾਮ ਧਾਰੀਏ ਵੀ ਲੈਂਦੇ ਨੇ ਉਹ ਨਹੀਂ ਖਾਂਦੇ ਪੀਂਦੇ ਉਹ ਵੀ ਤਾਂ ਪਛੜੇ ਨੇ ਤੇ ਫਿਰ ਬੜਾ ਸਮਝੋਣਾ ਦੀ ਬਾਤ ਗੱਲ ਜਿਹੜੇ ਅੰਗਰੇਜ਼ ਅਸੀਂ ਇੱਥੇ ਹੈ ਕਿ ਬਾਤ ਨਹੀਂ ਸੱਚ ਤਾਂ ਨੇ ਨਹੀਂ ਬਚਣਾ ਹੁੰਦਾ ਉਹਨਾਂ ਦਾ ਮੇਰਾ ਘਰ ਪੰਜਾਬ ਦੀ ਹੋਇਆ ਔਰ ਇੱਥੇ ਬਹਾਨਾ ਕਰ ਸਕਦੇ ਤੇ ਪੰਜਾਬ 'ਚ ਕੀ ਬਹਾਨਾ ਸਿਰ ਮੂੰਹ 'ਚ ਪਾਣੀ ਆ ਜਾਂਦਾ और मेरा बाप कंट हुई थी मैं खाना गुनाह है कि शराब की बाबत इतों तक मारे लिख गया मानस पड़िया आए मानस पड़िया आए जिस पीते मजदूर बरल बड़ा विच आए अपना प्राण सुंदरी खसमो धक्के खाए ਉਹ ਮੈਂ ਨਾ ਮਾਸ ਖਾਣਾ ਤੇ ਦਰਕਿਨਾਰ ਰਹਿ ਗਿਆ ਨਾਮ ਦੀ ਛਿੱਟ ਪੈ ਜਾਣਾ ਕੱਪੜੇ ਦੇ ਛਿੱਟ ਸਾਰਾ ਸਰੀਰ ਅਪਵਿੱਤਰ ਹੋ ਜਾਂਦਾ ਮਾੜੇ ਨੇ ਬਾਣੀ ਲਿਖਿਆ ਜੇ ਰੱਖ ਲੱਗੇ ਕੱਪੜੇ ਜੇ ਕੱਪੜੇ ਨੂੰ ਰੱਖ ਲੱਗ ਜਾਏ ਕੱਪੜੇ ਨੂੰ ਤੇ ਜਾਮਾ ਹੋਏ ਪਲੀ ਜਾਮੇ ਦਾ ਮਤਲਬ ਹੈ ਸਰੀਰ ਜਾਮਾ ਮੋਰ ਤੁਰਗ ਕੋ ਆਹੀ ਮੇਰਾ ਤੁਰਗ ਦਾ ਸਰੀਰ ਹੈ ਉਹ ਜਾਮਾ ਸਰੀਰ ਸਾਰਾ ਹੀ ਅਪਵਿੱਤਰ ਹੋ ਜਾਂਦਾ ਕੱਪੜਾ ਨਹੀਂ ਮੇਰਾ ਅਪਵਿੱਤਰ ਹੁੰਦਾ ਸਨਾਨ ਕਰਦੇ ਨੇ ਉਹ ਮੈਂ ਆਣਾ ਤੁਸੀਂ ਹੋਰ ਵੇਖੋ ਜਦੋਂ ਨੜੋਏ ਜਾਂਦੇ ਨੇ ਇਹਦੇ ਨਾਲ ਵੀ ਨਹੀਂ ਕਈ ਲੱਗਦੇ ਤੇ ਉੱਥੋਂ ਆ ਕੇ ਕਿਉਂ ਫਿਰ ਇਸ਼ਨਾਨ ਕਰ ਲੈਂਦੇ ਨੇ ਉਹਦੀ ਹਵਾ ਲੱਗਦੀ ਹੈ ਮੁਰਦੇ ਦੀ ਮੁਸਲਮਾਨਾਂ ਦੇ ਦਿਲ ਤੂੰ ਆਣੇ ਨੇ ਤੂੰ ਸ਼ਰਾਬ ਦਾ ਤੂੰ ਹੁਕੇ ਦਾ ਤੇ ਤੂੰ ਮੁਰਦੇ ਦਾ ਉਹ ਤੂੰ ਨਾਲ ਜਿਹੜਾ ਵੀ ਆ ਕੇ ਇਸ਼ਨਾਨ ਕਰਦੇ ਨੇ ਕਹਿੰਦੇ ਨੇ ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਤੇ ਜੋ ਰੱਬ ਪੀਵੇ ਮਾਨਸਾ ਤੇ ਤਿਲ ਕਿਉਂ ਨਿਰਮਲ ਤਾਂ ਜਿਹੜੇ ਕਹਾ ਕਾ ਛੇ ਛੇ ਕਿਲੇ ਕਿਲੋ ਅੰਦਰ ਫੁੱਟ ਦਿੰਦੇ ਨੇ ਉਹਨਾਂ ਦਾ ਨਾ ਆਪੋ ਕਰੋ ਤੇ ਨੇ ਕਿ ਮਾਸ ਤੇ ਨਹੀਂ ਖਾਂਦੇ ਆਂਡਾ ਖਾ ਲੈਣ ਚ ਕੀ ਗੁਨਾਹ ਹੈ ਮਾਸ਼ਾਵਾ ਜਿਹੜੀ ਆਂਡੇ ਤੋਂ ਬਗਾਇਆ ਨਹੀਂ ਮੇਰਾ ਮਤਲਬ ਸਿਰਫ ਇਹ ਹੈ ਭਾਈ ਪੇਸ਼ਾਬੀ ਖਾਣਾ ਹੀ ਮਰੇ ਹੈ ਭਾਵੇਂ ਕੁਝ ਵੀ ਆਪ ਵੀ ਖਾਣਾ ਤੇ ਪੇਸ਼ਾਬੀ ਖਾਣਾ ਆਹ ਗ੍ਰੰਥਾ ਦੇ ਵਿੱਚ ਲਿਖ ਦਿੱਤਾ ਅਨ ਛੋੜ ਕਰੇ ਪਾਖੰਡ ਨਾ ਨਾ ਹੋ ਰੰਡ ਫਿਰ ਕਹਿੰਦੇ ਅੰਨੇ ਬਾਦ ਨਾ ਹੋਏ ਸਰਕਾਰ ਤਜੇ ਅਨੰਦ ਲੈ ਗੋਪਾਲ ਇਹ ਤੇ ਆਹ ਬਾਣੀ ਵਿੱਚ ਕਿਤੇ ਇੱਕ ਵਾਰੀ ਪੜਿਆ ਲਿਖਿਆ ਦੱਸ ਦਿਓ ਮਾਥੇ ਬਾਦ ਨਾ ਹੋਏ ਸਰਕਾਰ ਤਜੇ ਮਾਸਰਮ ਲੈ ਗੋਪਾਲ ਉਹ ਆਨੰਦ ਦੀ ਬਾਬਤ ਲਿਖਿਆ ਤੇ ਮਾਸ ਦੀ ਬਾਬਤ ਜੋ ਨਾ 100 ਥਾਂ ਲਿਖੀ ਪਾਈ